ਕੂੜ ਫਿਰੈ ਪ੍ਰਧਾਨ ਵੇ ਲਾਲੋ ਇੰਦਰ ਸਿੰਘ ਘੱਗਾ ਦੀ ਕਿਤਾਬ ਸਿੱਖੀ ਦੇ ਝੰਡਾ ਬਰਦਾਰ ਦੀ ਭੂਮਿਕਾ ਵਿੱਚ ਇੰਜ ਦਰਜ ਹੈ 1962 ਵਿੱਚ ਚੀਨ ਦੀ ਭਾਰਤ ਨਾਲ ਜੰਗ ਖੜਕ ਗਈ ਭਾਰਤ ਨੇ ਪੂਰਾ ਤਾਣ ਲਾ ਕੇ ਇਹੀ ਪ੍ਰਚਾਰ ਹੈ ਕਿ ਚੀਨ ਨੇ ਭਾਰਤ ਨਾਲ ਵਿਸ਼ਵਾਸਘਾਤ ਕੀਤਾ ਹੈ ਪਿੱਠ ਵਿੱਚ ਛੁਰਾ ਘੋਪਿਆ ਹੈ ਅਸਲ ਵਿੱਚ ਤਿੱਬਤ ਦੇ ਖਾੜਕੂਆਂ ਦਾ ਸ਼੍ਰੋਮਣੀ ਖਾੜਕੂ ਦਲਾਈ ਲਾਮਾ 100 ਖਾੜਕੂਆਂ ਨਾਲ ਭਾਰਤ ਵਿੱਚ ਸ਼ਰਨ ਪ੍ਰਾਪਤ ਕਰ ਚੁੱਕਿਆ ਸੀ ਚੀਨ ਨੇ ਇਹਨਾਂ ਖਾੜਕੂਆਂ ਨੂੰ ਵਾਪਸ ਮੰਗਿਆ ਭਾਰਤ ਦਾ ਜਵਾਬ ਸੀ ਸ਼ਰਨ ਆਏ ਕੀ ਰੱਖਿਆ ਕਰਨਾ ਹਮਾਰਾ ਧਰਮ ਹੈ ਇਸੇ ਕਾਰਨ ਚੀਨ ਨੇ ਹਮਲਾ ਕੀਤਾ ਸੀ ਭਾਰਤ ਦੇ ਹਜ਼ਾਰਾਂ ਫੌਜੀ ਮਾਰੇ ਗਏ ਲੱਖਾਂ ਏਕੜ ਜ਼ਮੀਨ ਤੇ ਚੀਨ ਨੇ ਕਬਜ਼ਾ ਕਰ ਲਿਆ ਜੋ ਅੱਜ ਤੱਕ ਬਰਕਰਾਰ ਹੈ ਦਲਾਈ ਲਾਮਾ ਤੇ ਉਸਦੇ ਖਾੜਕੂ ਸਾਥੀਆਂ ਨੂੰ ਸ਼ਰਨ ਦੇਣ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਹੈ ਭਾਰਤ ਨੂੰ ਇਹਨਾਂ ਖਾੜਕੂਆਂ ਨੂੰ ਭਾਰਤ ਵਿੱਚ ਰੱਖ ਕੇ ਖਰਬਾਂ ਰੁਪਏ ਇਹਨਾਂ ਦੀ ਸੰਭਾਲ ਤੇ ਭਾਰਤ ਨੇ ਉਜਾੜ ਦਿੱਤਾ ਚੀਨ ਨਾਲ ਯਾਰੀ ਟੁੱਟਣ ਤੋਂ ਬਾਅਦ ਭਾਰਤ ਨੇ ਰੂਸੀਆਂ ਦੀ ਸ਼ਰਨ ਪ੍ਰਾਪਤ ਕੀਤੀ ਹੁਣ ਰੂਸ ਵੀ ਟੁੱਟ ਗਿਆ ਹੈ ਉਸ ਦੀ ਯਾਰੀ ਨੂੰ ਬਾਏ-ਬਾਏ ਆਖ ਕੇ ਭਾਰਤ ਨੇ ਪਰਮਾਣੂ ਸੰਧੀ ਰਾਹੀਂ ਅਮਰੀਕਾ ਦੇ ਗੋਡੇ ਫੜ ਲਏ ਹਨ ਇਸ ਲਿਖਤ ਵਿੱਚ ਛੁਪੇ ਗੁੱਝੇ ਰਾਜ ਅਤੇ ਲੇਖਕ ਦੀ ਮਾਨਸਿਕਤਾ ਸਮਝਣ ਤੋਂ ਪਹਿਲਾਂ ਸਾਨੂੰ ਦੇਸ਼ ਦੇ ਇਤਿਹਾਸ ਨੂੰ ਭੁਆਟਣੀ ਦੇਣੀ ਪਵੇਗੀ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਸਾਡੇ ਦੇਸ਼ ਦੀ ਵਿਦੇਸ਼ ਨੀਤੀ ਦੇ ਘੜਨ ਵਾਲੇ ਦੇਸ਼ ਦੇ ਸ਼ਾਸਕ ਅੰਗਰੇਜ਼ ਸਨ ਜਿਨ੍ਹਾਂ ਨੇ ਦੇਸ਼ ਦੀ ਉੱਤਰੀ ਸੀਮਾ ਤੇ ਚੀਨ ਨਾਲ ਸਿੱਧੀ ਟੱਕਰ ਨੂੰ ਟਾਲਣ ਲਈ ਸਿੱਕਮ ਭੂਟਾਨ ਤਿੱਬਤ ਤੇ ਨੇਪਾਲ ਨੂੰ ਬਫਰ ਸਟੇਟ ਦੀ ਮਾਨਤਾ ਦੇ ਰੱਖਿਆ ਬਫਰ ਸਟੇਟ ਦੀ ਮਾਨਤਾ ਦੇ ਕੇ ਕਾਇਮ ਰੱਖਿਆ 1947 ਵਿੱਚ ਦੇਸ਼ ਆਜ਼ਾਦ ਹੋਇਆ 3 ਸਾਲ ਪਿਛੋਂ 1950 ਵਿੱਚ ਸੰਵਿਧਾਨ ਲਾਗੂ ਹੋ ਕੇ ਦੇਸ਼ ਵਿੱਚ ਗਣਤੰਤਰ ਰਾਜ ਕਾਇਮ ਹੋਇਆ ਇਸ ਸਮੇਂ ਦੁਨੀਆ ਵਿੱਚ ਰੂਸ ਅਤੇ ਯੂਰਪੀ ਇਤਿਹਾਦੀ ਸੰਘ ਦੋ ਵੱਡੀਆਂ ਤਾਕਤਾਂ ਸਨ ਅਤੇ ਦੋਨੋਂ ਤਾਕਤਾਂ ਭਾਰਤ ਨੂੰ ਆਪਣੇ ਨਾਲ ਮਿਲਾਉਣਾ ਚਾਹੁੰਦੀਆਂ ਸਨ ਦੇਸ਼ ਦੇ ਲੀਡਰ ਦੋਨੋਂ ਬਲਾਕਾਂ ਤੋਂ ਫਾਇਦਾ ਉਠਾਉਣ ਲਈ ਨਾਨ ਅਲਾਈਨਡ ਪਾਲਿਸੀ ਗੁੱਟ ਨਿਰਲੇਪਤਾ ਅਪਣਾਉਣ ਦਾ ਫੈਸਲਾ ਕੀਤਾ ਅਤੇ ਕਿਸੇ ਇੱਕ ਗੁੱਟ ਨਾਲ ਫੌਜੀ ਜੋੜ ਕਰਨ ਨੂੰ ਨਕਾਰ ਦਿੱਤਾ ਇਸ ਮੰਤਵ ਲਈ ਪੰਚਸ਼ੀਲ ਦੇ ਖਰੜੇ ਮੁਤਾਬਕ ਚੱਲਣ ਦਾ ਫੈਸਲਾ ਲਿਆ ਗਿਆ ਜੋ ਇਸ ਤਰ੍ਹਾਂ ਸਨ ਦੇਸ਼ ਦੀ ਹੱਦਬੰਦੀ ਅਤੇ ਪ੍ਰਭੂ ਸੰਪੰਨਤਾ ਰਾਜ ਲਈ ਇੱਕ ਦੂਸਰੇ ਦਾ ਸਤਿਕਾਰ ਕਰਨਾ ਇੱਕ ਦੂਜੇ ਤੇ ਹਮਲਾ ਨਾ ਕਰਨਾ ਇੱਕ ਦੂਜੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਾ ਦੇਣਾ ਇੱਕ ਦੂਜੇ ਦਾ ਸਮਾਨ ਆਦਰ ਅਤੇ ਭਲਾਈ ਲਈ ਕੰਮ ਕਰਨਾ ਇੱਕ ਦੂਸਰੇ ਨਾਲ ਭਰਾਤਰੀ ਭਾਵ ਤੇ ਸ਼ਾਂਤੀ ਨਾਲ ਰਹਿਣਾ ਸਭ ਨਾਲੋਂ ਪਹਿਲਾਂ ਇਹ ਸੰਧੀ ਭਾਰਤ ਦੀ ਰੂਸ ਨਾਲ ਹੋਈ ਫਿਰ 29 ਅਪ੍ਰੈਲ 1954 ਨੂੰ ਚੀਨ ਨਾਲ ਇਹ ਸੰਧੀ ਪੀਕਿੰਗ ਵਿੱਚ ਹੋਈ ਚੀਨ ਵਿੱਚ ਮਾਓ ਸੇ ਤੁੰਗ ਰਾਹੀਂ ਰਾਜ ਪਲਟੇ ਨਾਲ ਪਹਿਲਾਂ ਕਮਿਊਨਿਸਟਾਂ ਨੂੰ ਅੰਦਰੂਨੀ ਮੁਸ਼ਕਲਾਂ ਨਾਲ ਨਜਿੱਠਣਾ ਪਿਆ ਚੂ ਅਨਲਾਈ ਦੇ ਪ੍ਰਧਾਨ ਮੰਤਰੀ ਦੇ ਸਮੇਂ ਅੰਦਰੂਨੀ ਮੁਸ਼ਕਲਾਂ ਹੱਲ ਕਰਨ ਪਿੱਛੋਂ ਇਹਨਾਂ ਬਾਹਰ ਦੇਖਣਾ ਸ਼ੁਰੂ ਕੀਤਾ ਅੰਗਰੇਜ਼ੀ ਰਾਜ ਵੇਲੇ ਇਹਨਾਂ ਦੀ ਰਾਜ ਪਸਾਰ ਲਈ ਕੋਈ ਵਾਹ ਨਾ ਚੱਲੀ ਦੂਸਰੇ ਪਾਸੇ ਭਾਰਤ ਦੀ ਆਰਥਿਕ ਹਾਲਤ ਤੇ ਭੁੱਖ ਨਾਲ ਨਿਪਟਣ ਲਈ ਇਹ ਵੱਡੇ ਗੁਆਂਢੀ ਦੇਸ਼ ਨਾਲ ਪੰਚਸ਼ੀਲ ਦੀ ਸੰਧੀ ਕਰਕੇ ਸੁਰਖਰੂ ਹੋਣ ਕਰਕੇ ਫੌਜੀ ਤਾਕਤ ਮਜ਼ਬੂਤ ਕਰਨ ਦੀ ਬਜਾਏ ਗਰੋ ਮੋਰ ਫੂਡ ਦੀ ਪਾਲਿਸੀ ਅਧੀਨ ਫੌਜੀਆਂ ਤੋਂ ਖੇਤੀ ਕਰਵਾਉਣ ਲੱਗ ਪਏ ਇੱਕ ਲਾਂਸ ਨਾਇਕ ਦੋ ਸਿਪਾਹੀਆਂ ਨਾਲ ਸਬਜ਼ੀ ਦੀ ਰੇੜੀ ਲਗਾ ਕੇ ਮੇਰਠ ਛਾਉਣੀ ਵਿੱਚ ਆਲੂ ਗੋਭੀ ਵੇਚਦੇ ਮੈਂ ਖੁਦ ਦੇਖੇ ਸਨ ਇਸ ਤੋਂ ਇੱਕ ਕਦਮ ਅੱਗੇ ਜਾ ਕੇ ਦੇਸ਼ ਦੇ ਰਾਸ਼ਟਰਪਤੀ ਬਾਬੂ ਰਜਿੰਦਰ ਪ੍ਰਸਾਦ ਨੇ ਬਿਆਨ ਦੇ ਦਿੱਤਾ ਕਿ ਹੁਣ ਦੇਸ਼ ਨੂੰ ਫੌਜ ਤੋੜ ਕੇ ਪੂਰੀ ਦੁਨੀਆ ਲਈ ਸ਼ਾਂਤੀ ਦੀ ਮਿਸਾਲ ਦੇਣੀ ਚਾਹੀਦੀ ਹੈ ਸਾਰੀ ਸਥਿਤੀ ਭਾਂਪ ਕੇ ਚੀਨ ਨੇ ਪਾਸਾਰ ਦੀ ਨੀਤੀ ਨਾਲ ਖੁਦ ਮੁਖਤਿਆਰ ਰਾਜ ਤਿੱਬਤ ਤੇ ਹਮਲਾ ਕਰ ਦਿੱਤਾ ਤਿੱਬਤ ਦੇ ਰਾਜਮੁਖੀ ਅਤੇ ਧਾਰਮਿਕ ਆਗੂ ਦਲਾਈ ਲਾਮਾ ਨੂੰ ਵੇਲੇ ਸਿਰ ਅਗਾਊਂ ਖਬਰ ਮਿਲਣ ਕਰਕੇ ਸੋ ਸਾਥੀਆਂ ਸਮੇਤ ਭਾਰਤ ਦੀ ਸ਼ਰਨ ਲੈ ਲਈ ਤਿੱਬਤ ਨੂੰ ਕਬਜ਼ੇ ਵਿੱਚ ਕਰਕੇ ਜੋ ਜੋ ਜ਼ੁਲਮ ਅਮਨਪਸੰਦ ਧਾਰਮਿਕ ਬਿਰਤੀ ਵਾਲੀ ਗਰੀਬ ਤਿੱਬਤੀ ਜਨਤਾ ਤੇ ਚੀਨ ਸਰਕਾਰ ਨੇ ਢਾਹੇ ਉਸ ਦਾ ਜ਼ਿਕਰ ਇਸ ਕਿਤਾਬ ਵਿੱਚ ਕਿਤੇ ਨਹੀਂ ਮਿਲਦਾ ਪਰ ਵਿਸ਼ਵ ਪ੍ਰਵਾਨਿਤ ਸ਼ਾਂਤੀ ਪੁੰਜ ਧਾਰਮਿਕ ਆਗੂ ਦਲਾਈ ਲਾਮਾ ਨੂੰ ਸ਼੍ਰੋਮਣੀ ਖਾੜਕੂ ਕਹਿ ਕੇ ਝੂਠ ਬੋਲਣ ਦੀ ਕੋਈ ਕਸਰ ਨਹੀਂ ਛੱਡੀ ਫਿਰ ਇਹਨਾਂ ਦੇ ਖਾੜਕੂਵਾਦ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਕਿ ਦਲਾਈ ਲਾਮਾ ਨੇ ਆਪਣੇ ਸਾਥੀਆਂ ਨਾਲ ਕਿੱਥੇ ਅਤੇ ਕਿਹੜਾ ਖਾੜਕੂ ਐਕਸ਼ਨ ਕੀਤਾ ਰੂਸ ਦੇ ਬਾਦਸ਼ਾਹ ਜ਼ਾਰ ਨੂੰ ਬਗੈਰ ਕੋਈ ਦੋਸ਼ ਸਿੱਧ ਕੀਤਿਆਂ ਕੈਦੀ ਬਣਾ ਕੇ ਸਣੇ ਪਰਿਵਾਰ ਗੋਲੀਆਂ ਨਾਲ ਉਡਾਰ ਦੇਣਾ ਅਤੇ ਚੀਨ ਵਿੱਚ ਮਾਓ ਸੇ ਤੁੰਗ ਦੇ ਕਾਲ ਵੇਲੇ ਦੇਸ਼ ਦੇ ਤਕਰੀਬਨ 1.5 ਕਰੋੜ ਦਾ ਨਰਸੰਘਾਰ ਲੇਖਕ ਦੀ ਮਾਨਸਿਕਤਾ ਨੂੰ ਪ੍ਰਵਾਨ ਹੈ ਪਰ ਸ਼ਾਂਤੀ ਪਸੰਦ ਧਾਰਮਿਕ ਆਗੂ ਦਲਾਈ ਲਾਮਾ ਦਾ ਭਾਰਤ ਵਿੱਚ ਸ਼ਰਨ ਲੈਣਾ ਇੰਦਰ ਸਿੰਘ ਘੱਗਾ ਨੂੰ ਚੁਬਦਾ ਹੈ ਹਰ ਸਮੇਂ ਦੇਸ਼ਾਂ ਦੇ ਮੁਖੀ ਅਤੇ ਜ਼ੁਲਮ ਦੇ ਸਤਾਏ ਬੰਦੇ ਦੂਸਰੇ ਦੇਸ਼ਾਂ ਵਿੱਚ ਸ਼ਰਨ ਲੈਂਦੇ ਰਹੇ ਹਨ ਅੰਗਰੇਜ਼ੀ ਰਾਜ ਕਾਲ ਵੇਲੇ ਵੀ ਮਹਾਰਾਣੀ ਜਿੰਦ ਕੌਰ ਨੇ ਨੇਪਾਲ ਦੇ ਰਾਜ ਦੀ ਸ਼ਰਨ ਲਈ ਅੰਗਰੇਜ਼ਾਂ ਦੇ ਦਬਾਅ ਪਾਉਣ ਦੇ ਬਾਵਜੂਦ ਵੀ ਰਾਜ ਨੇ ਮਹਾਰਾਣੀ ਜਿੰਦ ਕੌਰ ਨੂੰ ਅੰਗਰੇਜ਼ਾਂ ਦੇ ਹਵਾਲੇ ਨਹੀਂ ਕੀਤਾ ਇਸ ਲਈ ਭਾਰਤ ਨੇ ਦਲਾਈ ਲਾਮਾ ਨੂੰ ਸ਼ਰਨ ਦੇ ਕੇ ਕੋਈ ਗੁਨਾਹ ਨਹੀਂ ਕੀਤਾ ਭਾਰਤ ਨਾਲ ਪੰਚਸ਼ੀਲ ਦੀ ਸੰਧੀ ਕਰਕੇ 1962 ਵਿੱਚ ਹਮਲਾ ਕਰਕੇ ਵਿਸ਼ਵਾਸਘਾਤ ਕੀਤਾ ਜਿਸ ਨੂੰ ਲੇਖਕ ਲੇਖਕ ਗਲਤ ਸਿੱਧ ਕਰ ਰਿਹਾ ਹੈ ਪਾਸਾਰ ਦੀ ਨੀਤੀ ਅਤੇ ਗਵੰਡੀ ਦੇਸ਼ਾਂ ਤੇ ਆਪਣੀ ਧੌਂਸ ਜਮਾਉਣ ਲਈ ਹੁਣ ਨੇਪਾਲ ਵਿੱਚ ਮਾਓਵਾਦੀ ਖਾੜਕੂਆਂ ਰਾਹੀਂ ਨੇਪਾਲ ਤੇ ਰਾਜ ਪਲਟਾ ਕਰਵਾ ਕੇ ਹੁਣ ਉਹ ਅਰੁਣਾਚਲ ਦੇ ਇਲਾਕੇ ਤੇ ਹੱਕ ਜਿਤਾ ਰਿਹਾ ਹੈ ਜਿਸ ਬਾਰੇ 2010 ਵਿੱਚ ਕਿਤਾਬ ਦੀ ਦੂਜੀ ਛਾਪ ਵਿੱਚ ਇੱਕ ਲਾਈਨ ਵੀ ਲਿਖਣਾ ਪਾਪ ਸਮਝਦਾ ਹੈ ਇਹਨਾਂ ਤੱਥਾਂ ਦੇ ਆਧਾਰ ਤੇ ਸਹੀ ਪੜਚੋਲ ਕਰਨ ਮਗਰੋਂ ਅਸੀਂ ਇਹ ਲਿਖਣ ਤੇ ਮਜਬੂਰ ਹੋ ਜਾਂਦੇ ਹਾਂ ਕਿ ਕਿਤਾਬ ਦਾ ਲੇਖਕ ਇੰਦਰ ਸਿੰਘ ਘੱਗਾ ਦਿਲ ਦੀ ਗਹਿਰਾਈ ਨਾਲ ਕਾਮਰੇਡੀ ਵਿਚਾਰਧਾਰਾ ਨਾਲ ਓਤਪੋਤ ਹੈ ਅਤੇ ਆਪਣੇ ਪ੍ਰਤਪਾਲਕਾਂ ਦੇ ਬਰਖਲਾਫ ਨਾ ਲਿਖਣ ਨੂੰ ਤਿਆਰ ਹੈ ਨਾ ਸੁਣਨ ਨੂੰ ਤਿਆਰ ਹੈ ਬਲਕਿ ਸਹੀ ਤੱਥਾਂ ਨੂੰ ਵਿਗਾੜ ਕੇ ਪੇਸ਼ ਕਰਨ ਨਾਲ ਜਨ ਸਾਧਾਰਨ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਮਾਲਕਾਂ ਦੀ ਖੁਸ਼ਨੂਦੀ ਹਾਸਲ ਕਰ ਰਿਹਾ ਹੈ ਨਾਲ ਹੀ ਅਸੀਂ ਇਹ ਕਹਿਣੋਂ ਸੰਕੋਚ ਨਹੀਂ ਕਰਦੇ ਕਿ ਸਿੱਖੀ ਭੇਸ ਧਾਰ ਕੇ ਸਿੱਖੀ ਸਿਧਾਂਤ ਸਿੱਖੀ ਪਰੰਪਰਾਵਾਂ ਸਿੱਖ ਇਤਿਹਾਸ ਨੂੰ ਕਲੰਕਿਤ ਕਰਕੇ ਸਿੱਖੀ ਭਾਵਨਾ ਵਾਲੀ ਮਾਨਸਿਕਤਾ ਨੂੰ ਜ਼ਖਮੀ ਕਰ ਰਿਹਾ ਹੈ ਇਸ ਕੂੜ ਪ੍ਰਚਾਰ ਦੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਮੂਰਖ ਜਾਹਲ ਅੰਧਵਿਸ਼ਵਾਸੀ ਅਵਿਗਿਆਨਕ ਸੋਚ ਵਾਲੇ ਬੁਰਸ਼ੇ ਅਤੇ ਗੁੰਡੇ ਕਹਿਣ ਤੋਂ ਵੀ ਸੰਕੋਚ ਨਹੀਂ ਕਰਦਾ ਇਸੇ ਕਿਤਾਬ ਦੀ ਭੂਮਿਕਾ ਦੇ ਪੰਨਾ 2 ਤੇ ਲਿਖਿਆ ਹੈ ਮੇਰੀ ਪਹਿਲੀ ਕਿਤਾਬ ਧਰਮ ਦੇ ਨਾਂ ਤੇ ਵਿੱਚ ਸ਼ਾਮਲ ਕੀਤੇ ਗਏ ਹੁਕਮਨਾਮਿਆਂ ਹੁਕਮਨਾਮਾ ਤੇ ਹੁਕਮਨਾਮਿਆਂ ਬਾਰੇ ਤੱਥ 8 ਸਾਲ ਪਹਿਲਾਂ ਲਿਖਿਆ ਸੀ ਇਸ ਲੇਖ ਨੂੰ 26 ਅਕਤੂਬਰ 2003 ਦੀ ਸੰਸਾਰ ਪੱਧਰੀ ਕਨਵੈਨਸ਼ਨ ਤੋਂ ਪਹਿਲਾਂ ਪੰਜਾਬ ਭਰ ਵਿੱਚ 1 ਲੱਖ ਕਾਪੀ ਛਪਵਾ ਕੇ ਵੰਡਿਆ ਸੀ ਅਸੀਂ ਪਾਠਕਾਂ ਨੂੰ ਯਾਦ ਦਿਲਾਉਣਾ ਚਾਹੁੰਦੇ ਹਾਂ ਕਿ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੇ ਸਮਰਥਕ ਵਜੋਂ ਵਰਲਡ ਸਿੱਖ ਕਨਵੈਨਸ਼ਨ ਜੋ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਹੋਈ ਸੀ ਜਿਸ ਵਿੱਚ 2.5 300 ਬੰਦੇ ਸਨ ਅਤੇ ਜਿਸ ਨੂੰ ਇੰਦਰ ਸਿੰਘ ਘੱਗਾ <laughs> ਵਿਸ਼ਵ ਪੱਧਰੀ ਕਨਵੈਨਸ਼ਨ ਕਹਿ ਕੇ ਕੋਰਾ ਝੂਠ ਬੋਲ ਰਿਹਾ ਹੈ ਇਸ ਤੋਂ ਵੱਡਾ ਕੁਫਰ ਕੀ ਹੋਵੇਗਾ